ਰੀਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰਿਓ ਨੂੰ ਨਾਉ ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ ਤਿਨਾ ਮੁਖ ਡਰਾਵਣੇ ਅਬ ਹੁਣ ਜਿਨ੍ਹਾਂ ਵਿਸਾਰਿਓ ਨੂੰ ਹੁਣ ਜੇ ਆਪਾਂ ਸੰਸਾਰ ਦੇ ਵਿੱਚ ਲਈਏ ਜਿਨ੍ਹਾਂ ਨੇ ਨਾਉ ਤਾਂ ਸਾਰਿਆਂ ਨੇ ਵਿਸਾਰਿਆ ਮੁਖ ਦਾ ਕਿਸੇ ਦਾ ਡਰਾਉਣਾ ਹੈ ਨਹੀਂ ਕੀ ਗੱਲ ਹੈ ਅਸਲ ਚ ਆਤਮਾ ਜਿਹੜੀ ਹੈ ਨਾ ਜਦੋਂ ਸਰੀਰ ਤੋਂ ਨਿਕਲਦੀ ਉਦੋਂ ਦੀ ਗੱਲ ਹੈ ਨੰਗਾ ਦੋਜਕ ਚੱਲਿਆ ਤਾਂ ਦੱਸੇ ਖਰਾ ਉਹ ਵੇਲੇ ਦੀ ਗੱਲ ਹੈ ਡਰਾਵਣਾ ਉਦੋਂ ਸ਼ਕਲ ਡਰਾਵਣੀ ਹੈ ਦੀ ਕਾਲੀ ਸ਼ਕਲ ਹੁੰਦੀ ਹੈ ਉਹਨਾਂ ਦੀ ਕਬੀਰ ਰਾਤੀ ਕਾਲੀਆਂ ਕਾਲੇ ਉੱਭੇ ਜੰਤ ਕਾਲੇ ਉੱਭੇ ਜੰਤ ਵੀ ਕਾਲੇ ਹੀ ਹੁੰਦੇ ਨੇ ਲਾਈਫ ਆਏ ਉਠ ਧਾਪਤੇ ਸੇ ਜਾਨ ਮਾਰੇ ਭਗਵਾਨ ਮਾਰੇ ਭਗਵਾਨ ਹਾਂਜੀ ਰਿਦਾ ਤਿਨਾ ਮੁਖ ਡਰਾਵਣੇ ਜਿਨ੍ਹਾਂ ਵਿਸਾਰੇ ਉਹਨੂੰ ਨਾਮ ਇਹਨਾਂ ਨਾਮ ਵਿਸਾਰਿਆ ਉਹਨਾਂ ਦੇ ਮੁਖ ਡਰਾਵਣੇ ਇੱਥੇ ਦੁੱਖ ਆ ਅੱਗੇ ਠੌਰ ਨਾ ਠਾਓ ਖਬਰਾਂ ਕਿਹੜੇ ਮੁਖ ਚ ਉਹਨਾਂ ਨੇ ਕਿਹੜੀ ਜੂਨ ਚ ਪੈ ਜਾਣਾ ਜਿਹੜੀ ਜੂਨ ਚ ਪੈ ਜਾਣਾ ਕਈ ਨੇ ਮੁਖ ਹੈ ਜੇ ਜੇ ਤੋਂ ਆਦਮੀ ਦੇਖ ਕੇ ਡਰਦਾ ਜੇ ਸੱਪ ਦਾ ਡਿਆ ਮੂੰਹ ਦੇਖ ਲੈ ਉਹਨੂੰ ਕਿਹੜਾ ਆਦਮੀ ਉਹ ਤਾਂ ਵੀ ਤਾਂ ਡਰ ਲੱਗਦਾ ਛੇਰ ਦਾ ਮੂੰਹ ਅੜਿਆ ਹੋਵੇ ਉਹ ਤੇ ਵੀ ਡਰ ਲੱਗਦਾ ਬਹੁਤ ਸਾਰੇ ਮੁਖ ਡਰਾਵਣੇ ਅਕਾਲੀ ਰੱਬ ਕੋ ਵੀ ਬਣਾਇਆ ਹੈ ਬੜ ਬੜੀਆਂ ਜਾਲਾਂ ਬਣਾ ਕੇ ਡਰਾਵਣੇ ਬਣਾਏ ਨੇ ਜਿਨ੍ਹਾਂ ਵਸਾਰਿਓ ਨੂੰ ਇੱਥੇ ਦੁੱਖ ਘਣੇਰਿਆਂ ਅੱਗੇ ਠੌਰ ਨਾ ਠੌਰ ਇਹ ਡਰਾਵਣੇ ਮੁਖ ਬਣਾਏ ਹੋਏ ਨੇ ਇਹਨਾਂ ਨੇ ਹਿੰਦੂਆਂ ਨੇ ਉਹ ਸਾਰੇ ਨਾਮ ਵਸਾਰੇ ਹੋਏ ਨੇ ਤਕਰੀਬਨ ਸਾਰੇ ਨਰਕ ਚ ਨੇ ਬੰਦੇ ਨਰਕ ਦੇ ਅਫਸਰ ਨੇ ਉਹ ਸਾਰੇ ਨਰਕ ਦੇ ਅਫਸਰ ਡਰਾਉਣੇ ਮੁੱਖ ਵਾਲੇ ਹੀ ਨੇ ਸਾਰੇ ਨਰਕੀ ਵੀ ਨੇ ਉਹ ਵੀ ਨਰਕ ਦੇ ਅਫਸਰ ਵੀ ਡਰਾਉਣੇ ਮੁੱਖ ਵਾਲੇ ਹੀ ਨੇ ਜਿਨ੍ਹਾਂ ਮੁੱਖ ਡਰਾਉਣਾ ਤੇਰਨਾ ਬਸਾਰਿਓ ਨਾ ਜਿਨ੍ਹਾਂ ਬਸਾਰਿਓ ਨਾ ਜਿਨ੍ਹਾਂ ਹਾਂ ਜਿਨ੍ਹਾਂ ਬਸਾਰਿਓ ਨੂੰ ਹਾਂ ਇੱਥੇ ਦੁੱਖ ਘਨੇਰਿਆ ਅੱਗੇ ਠੌਰ ਨਾ ਠਾਓ ਇੱਥੇ ਤਾਂ ਦੁੱਖ ਬਥੇਰੇ ਮਿਲਦੇ ਨੇ ਉਹਨੂੰ ਇੱਥੇ ਵੀ ਦੁਖੀ ਰਹਿੰਦੇ ਨੇ ਅੱਗੇ ਕੋਈ ਜਗ੍ਹਾ ਨਹੀਂ ਮਿਲਦੀ ਬੈਠਣ ਨੂੰ ਕੋਈ ਨਹੀਂ ਨੇੜੇ ਖਾਣ ਦਿੰਦਾ ਉਹਨਾਂ ਨੂੰ ਫਰੀਦਾ ਸਾਰਿਆਂ ਤੇ ਲੱਗੀ ਜੀ ਨਾ ਬਜ਼ਾਰੇ ਨੌ ਤੋਂ ਸਾਰਿਆਂ ਤੇ ਲੱਗੀ ਜਿੰਨੇ ਕਲਪਨਾ ਚ ਸਾਰਿਆਂ ਦੇ ਲੱਗੇ ਨਾ ਜੀ ਨਾ ਜਿਨ੍ਹਾਂ ਨੇ ਬਸਾਰ ਦੇਖੋ ਜਿਨ੍ਹਾਂ ਨੇ ਬਸਾਰਿਆ ਹੋਇਆ ਉਹਨਾਂ ਤੇ ਤਾਂ ਲੱਗੇ ਗਈ ਪਰ ਜਿਹੜੇ ਬਸਾਰਨ ਦਾ ਪ੍ਰਚਾਰ ਕਰਦੇ ਨੇ ਉਹ ਉਹਨਾਂ ਤੇ ਨਹੀਂ ਲੱਗੀ ਉਹਨਾਂ ਤੇ ਤਾਂ ਬੜੀ ਦਫਾ ਲੱਗਦੀ ਹੈ ਉਹਨਾਂ ਤੇ ਭਗਤੀ ਨਹੀਂ ਲੱਗੀ ਜਿਨ੍ਹਾਂ ਨੇ ਸਾਖਤ ਦੀ ਗੱਲ ਸੁਣ ਕੇ ਨਾਮ ਵਿਸਾਰਿਆ ਉਹਨਾਂ ਤੇ ਭਗਤੀ ਲੱਗੂ ਮੁਖ ਡਰਾਪਣੇ ਸਾਖਤਾਂ ਦੇ ਹੋਰ ਇਦੋਂ ਜ਼ਿਆਦਾ ਦਫਾ ਲੱਗੂਗਾ ਉਹਨਾਂ ਦੇ ਲਾਗੂ ਇਹ ਹੈ ਕਿ ਜਿਨ੍ਹਾਂ ਨੇ ਲੋਕਾਂ ਨੂੰ ਢੋਇਆ ਸਾਰਿਆਂ ਨੂੰ ਪੇਖ ਦਿਖਾਇਓ ਜਗਤ ਕੋ ਲੋਕਾਂ ਕੋ ਬਸ ਕੀ ਅੰਤਕਾਲ ਕਾਤੀ ਕੱਢਿਓ ਬਾਸ ਨਰਕ ਮੋਰੀ ਉਹਨਾਂ ਤੇ ਹੈ ਉਹਨਾਂ ਦੇ ਵੱਡੀ ਦਫਾ 啊。